ਸ਼ਲੋਕ ਅਨੇਕ ਭੇਖ ਅਰ ਗਿਆਨ ਧਿਆਨ ਮਨ ਹਟ ਮਿਲੇ ਉਹਨਾਂ ਕੋਏ ਅਨੇਕ ਭੇਖ ਅਰ ਗਿਆਨ ਧਿਆਨ ਮਨ ਹਟ ਮਿਲੇ ਉਹਨਾਂ ਕੋਏ ਮਨ ਹਟ ਮਿਲੇ ਉਹਨਾਂ ਕੋਏ ਭੇਖ ਬਹੁਤ ਨੇ ਕੋ ਮਤਾਂ ਬਹੁਤ ਨੇ ਔਰ ਮਤਾਂ ਗਿਆਨ ਵੀ ਕਰਾਉਂਦੇ ਨੇ ਇਹ ਨਹੀਂ ਵੀ ਗਿਆਨ ਕਰਾਉਂਦੇ ਨਹੀਂ ਗਿਆਨ ਸਾਰੀਆਂ ਮਤਾਂ ਵਾਲੇ ਕਰਾਉਂਦੇ ਨੇ ਜੈ ਗ੍ਰੰਥ ਹੈ ਜੈ ਨਹੀਂ ਦੱਸਦੇ ਨੇ ਉਹ ਇਹਨਾਂ ਦੇ ਵੀ ਨੇ ਪ੍ਰਾਣਾਯਾਮ ਵਾਲਿਆਂ ਦੇ ਵੀ ਨੇ ਤੇ ਉਹ ਗਿਆਨ ਔਰ ਧਿਆਨ ਦੀ ਹੈ ਉਹਨਾਂ ਦਾ ਧਿਆਨ ਵੀ ਦੱਸਦੇ ਨੇ ਕੋਈ ਕਹਿੰਦਾ ਮੂਰਤੀ ਧਿਆਨ ਜੋੜਨਾ ਕੋਈ ਕਹਿੰਦਾ ਤ੍ਰਿਕੁਟੀ ਦੇ ਵਿੱਚ ਧਿਆਨ ਨੂੰ ਇਕੱਠਾ ਕਰਕੇ ਇੱਥੇ ਰੱਖਣਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਗਿਆਨ ਵੀ ਹੈ ਮਤਾਂ ਵਿੱਚ ਧਿਆਨ ਵੀ ਹੈ ਪਰ ਜਿੱਥੇ ਤੱਕ ਮਨ ਹਟ ਹੈ ਨਾ ਮਨ ਜਦ ਹਟ ਹੈ ਮਨ ਦਾ ਹੱਟ ਹੁੰਦਾ ਕੀ ਹੈ ਮਨ ਮਾਇਆ ਮੇ ਫਸ ਰਿਓ ਰਹਿਓ ਨਿਕਸਤ ਨਾਹੀ ਨਾ ਮੀਤ ਨਿਕਲਣਾ ਨਹੀਂ ਹੁੰਦਾ ਮਤ ਕਹਿੰਦੀ ਹੈ ਵੀ ਜਿਹੜਾ ਮੋਹ ਹੈ ਮਾਇਆ ਦਾ ਮਾੜਾ ਹੈ ਮਨ ਮੰਨਦਾ ਵੀ ਹੈ ਪਰ ਛੱਡਦਾ ਵੀ ਹੈ ਨਹੀਂ ਇਹ ਮਨ ਹਟ ਉਹ ਨਹੀਂ ਅਸੀਂ ਕਰਨਾ ਮਨ ਹਟ ਅਰਥ ਉਹ ਦੇ ਉਹ ਹਟ ਦੇ ਵਿੱਚੋਂ ਨਿਕਲੇ ਹੋਏ ਇੱਕ ਬੀਜ ਛੋਟਾ ਜਿਹਾ ਪਹਿਲਾਂ ਹੁੰਦਾ ਬੀਜ ਵਿੱਚ ਛੋਟਾ ਜਿਹਾ ਪੌਦਾ ਹੁੰਦਾ ਉਹ ਪੌਦਾ ਪੌਦਾ ਕੀ ਰੂਪ ਧਾਰਨ ਕਰਦਾ ਬਾਅਦ ਚ ਉਹ ਬਾਅਦ ਦੀ ਗੱਲ ਹੈ ਪੌਦਾ ਰੂਪ ਕਿੱਡਾ ਧਾਰਨ ਕਰ ਲੈਂਦਾ ਕਿੱਡਾ ਵਿਰਛ ਬਣ ਜਾਂਦਾ ਉਹ ਬਾਅਦ ਦੀ ਗੱਲ ਉਹ ਜਿਹੜੀਆਂ ਕਿੰਨੀਆਂ ਉਹ ਜੋ ਹਜ਼ਾਰਾਂ ਟਾਣੀਆਂ ਨਿਕਲਦੀਆਂ ਨੇ ਜਦੋਂ ਵੀ ਬੜਬੜੀਆਂ ਜਿਹੜਾ ਪਹਿਲਾਂ ਜਾਂਦਾ ਉਹਦੇ ਨਾਲ ਕਿੱਡੇ ਕਿੱਡੇ ਵੱਡੇ ਵੱਡੇ ਟਾਣੇ ਨਿਕਲਦੇ ਨੇ ਕਿਸੇ ਟਾਣੇ ਚੋਂ ਵੀ ਉਹੀ ਜੀ ਟਾਣੀ ਨਹੀਂ ਨਿਕਲਦੀ ਜਿੰਨਾ ਛੋਟਾ ਹੁੰਦਾ ਬਾਅਦ ਕੀ ਰੂਪ ਧਾਰਨ ਕਰਦਾ ਉਹ ਲੱਗਦਾ ਜਦ ਮਨ ਮਾਇਆ ਨੂੰ ਨਹੀਂ ਤਿਆਗਣਾ ਚਾਹੁੰਦਾ ਇਹ ਮਨ ਦਾ ਮਾਇਆ ਦੇ ਤਿਆਗ ਤੋਂ ਮਤਲਬ ਹੈ ਮਨ ਝੂਠ ਨੂੰ ਨਹੀਂ ਤਿਆਗਣਾ ਚਾਹੁੰਦਾ ਮਾਇਆ ਝੂਠੀ ਮਨ ਵਿੱਚ ਜੋ ਝੂਠ ਹੈ ਉਹਨੂੰ ਛੱਡਣਾ ਨਹੀਂ ਝੂਠ ਨੂੰ ਪਾਪੀ ਸਮਝਦਾ ਝੂਠ ਨੂੰ ਛੱਡਣਾ ਵੀ ਨਹੀਂ ਸਾਬਤ ਹੋ ਜਾਂਦਾ ਮੇਰੀ ਬਸ ਝੂਠੀਏ ਛੱਡਦਾ ਫਿਰ ਹਟ ਹੋ ਗਿਆ ਸਾਬਤ ਹੋ ਜਾਂਦਾ ਵੀ ਇਹ ਗਲਤ ਹੈ ਕਿਉਂਕਿ ਇਹ ਭਗਤਾਂ ਨੇ ਲਿਖੀ ਹੈ ਗੱਲ ਹੋਰ ਮਤ ਨਹੀਂ ਲਿਖਦੀ ਇਹ ਗੱਲ ਕਦੇ ਉਹ ਤਾਂ ਉਹਦੇ ਖਿਲਾਫ ਹੈ ਉਹ ਕਹਿੰਦੇ ਮਾਨ ਹੱਠ ਮਿਲਿਓ ਨਾ ਕੋਈ ਤਰੂ ਭਗਤ ਨੇ ਮਾਨ ਹਟ ਕੀਤਾ ਜਿਵੇਂ ਇਹ ਕਹਿੰਦੇ ਨੇ ਇੱਕ ਲੱਤ ਭਾਰ ਖੜਾ ਹੋਇਆ ਜਿੰਨਾ ਚਿਰ ਵਿਸ਼ਨੂੰ ਆ ਕੇ ਮਿੰਤ ਨਹੀਂ ਕਰਦਾ ਉਹਨਾਂ ਚਿਰ ਇੱਕ ਲੱਤ ਖੜਾ ਨੂੰ ਮਨ ਹਟ ਸੀ ਉਹ ਕਹਿੰਦੇ ਇਸ ਤਰੀਕੇ ਦਾ ਕੋਈ ਵੀ ਨਹੀਂ ਮਿਲਿਆ ਧਰੂ ਵਾਲੀ ਗੱਲ ਗਲਤ ਹੈ ਅਸਲ ਤਾਂ ਇਹਨਾਂ ਦੀਆਂ ਸਾਰੀਆਂ ਹੀ ਸਿਮਰਤ ਸ਼ਾਸਤਰ ਦੀਆਂ ਸਾਖੀਆਂ ਇਕੱਠੀਆਂ ਨੇ ਇੱਕ ਪੰਕਤੀ 'ਚ ਦੁਨੀਆ ਦੀਆਂ ਸਾਰੀਆਂ ਮਤਾਂ ਸਾਰੀਆਂ ਹੀ ਮਨ ਹਟ ਤੇ ਘੜੀਆਂ ਨੇ ਤੰਨਾ ਕਹਿੰਦਾ ਜੇ ਤੂੰ ਖਾਏਗਾ ਤਾਂ ਖਾਊਗਾ ਮਨ ਆ ਗਿਆ ਪੱਤਰ ਕਿਵੇਂ ਖਾ ਲੂਗਾ ਫਾਗਰ ਦੁੱਧ ਬਣਾਉਂਦਾ ਨਾਮ ਦੇ ਦੁੱਧ ਪਿਲਾਉਂਦਾ ਮਨ ਹਟਣਾ ਪਿਲਾਉਂਦਾ ਦੁੱਧ ਇਹ ਬਿਲਕੁਲ ਝੂਠ ਹੈ ਮਨ ਹਟਣਾ ਇਸੇ ਕੋਈ ਨਹੀਂ ਮਿਲਿਆ ਗੁਰਬਾਣੀ ਇਹ ਕਹਿੰਦੀ ਹੈ ਇਸ ਗੱਲ ਦਾ ਪ੍ਰਚਾਰ ਕਿਉਂ ਨਹੀਂ ਕੀਤਾ ਕਿਉਂਕਿ ਜਿਹੜੇ ਪ੍ਰਚਾਰਕ ਤੇ ਉਹ ਖੁਦ ਮਨ ਹਟ ਵਾਲੇ ਝੂਠੇ ਨੇ ਝੂਠਾ ਗੱਲ ਦਾ ਪ੍ਰਚਾਰ ਨਹੀਂ ਕਰੂ ਇਸ ਤਰੀਕੇ ਨਾਲ ਉਹ ਤਾਂ ਆਪ ਮਨ ਹਟ ਕਰੀ ਬੈਠੇ ਨੇ ਉਹ ਤਾਂ ਆਪ ਨਹੀਂ ਛੱਡਣਾ ਚਾਹੁੰਦੇ ਆਪ ਨਹੀਂ ਗੁਰਬਾਣੀ ਨੂੰ ਮੰਨਣਾ ਚਾਹੁੰਦੇ ਗੁਰਬਾਣੀ ਸੱਚ ਹੈ ਮਨ ਝੂਠਾ ਮਨ ਝੂਠਾ ਜਮ ਜੋ ਹੈ ਜਮ ਦੀ ਇਹਦੇ ਤੇ ਨਿਗਾਹ ਹੈ ਜਮ ਪੁਰਸੇ ਤੇ ਨਿਗਾਹ ਕਿਉਂ ਰੱਖਦੀ ਹੈ ਪੁਲਿਸ ਨੂੰ ਸ਼ੱਕ ਹੋਗੀ ਵੀ ਆਦਮੀ ਗਲਤ ਕੰਮ ਕਰਦਾ ਹੈ ਹੁਣ ਪੁਲਿਸ ਪਿੱਛੇ ਪਿੱਛੇ ਸੀਆਈਡੀ ਲੱਗੀ ਜਿਹੜਾ ਨਾ ਜੋਹੇ ਜਮ ਜਮ ਦੇ ਨਿਗਾਹ ਜਾਏ ਵੀ ਕੀ ਕਰਦਾ ਹਰ ਵਕਤ ਜਮੇ ਤੇ ਨਿਗਾਹ ਰੱਖਦਾ ਕਿ ਮੁਲਜ਼ਮ ਹੈ ਜਿਹੜਾ ਪਰਮੇਸ਼ਰ ਦਾ ਮੁਲਜ਼ਮ ਹੈ ਝੂਠਾ ਹੈ ਉਹਦੇ ਤੇ ਜਾਮ ਹਰ ਵਕਤ ਨਿਗਾਹ ਰੱਖਦਾ ਮਿਰਤ ਮਜਾਰ ਪਸਾਰ ਮੁਖ ਨਿਰਖਤ ਪੁੰਚਤ ਭੂਖ ਭੁਖਨ ਭੁਖਣਾ ਹਰ ਵਕਤ ਉਹਦੀ ਨਿਗਾਹ ਤੇ ਕਾਦੇ ਗਰਿਆ ਕਾਦੇ ਮੈਂ ਕਰ ਦੂੰ ਤੋਂ ਜਿੰਨਾ ਚਿਰ ਮਾਇਆ ਦਾ ਮੋਹ ਨਹੀਂ ਛੁੱਟਦਾ ਮਨ ਝੂਠ ਨੂੰ ਨਹੀਂ ਤਿਆਗਦਾ ਜਾਵੇਂ ਤੋਂ ਨਿਗਾਹ ਨਹੀਂ ਆਪਣੀ ਹਟਾਉਂਦਾ ਪਰਮੇਸ਼ਰ ਦੀ ਸੀਆਈਡੀ ਹੈ ਜਦ ਜਿਹਨੇ ਨੂੰ ਗ੍ਰਿਫਤਾਰ ਕਰਨਾ ਜਿਹਨੇ ਗ੍ਰਿਫਤਾਰ ਕਰਕੇ ਨੂੰ ਪੇਸ਼ ਕਰਨਾ ਜਿੰਨਾ ਚਿਰ ਮਨ ਦਾ ਹੱਥ ਨਹੀਂ ਛੱਡਦਾ ਵੀ ਮੈਂ ਸੱਚ ਨੂੰ ਨਹੀਂ ਮੰਨਣਾ ਸੱਚ ਨੂੰ ਨਹੀਂ ਮੰਨਣਾ ਪਰਮੇਸ਼ਰ ਨੂੰ ਨਹੀਂ ਮੰਨਣਾ ਪਰਮੇਸ਼ਰ ਸੱਚ ਹੈ ਜਿਹੜੇ ਬਾਕੀ ਹੁੰਦੇ ਨੇ ਉਹਨਾਂ ਤੇ ਸਰਕਾਰ ਦੀ ਨਿਗਾਹ ਹੁੰਦੀ ਹੋਈ ਹੈ ਉਹਨਾਂ ਦੇ ਟੈਲੀਫੋਨ ਕਾਦਰ ਰਿਕਾਰਡ ਕਰਦੇ ਨੇ ਕਿਉਂ ਕਰਦੇ ਨੇ ਆਤਵਾਦੀ ਦੇ ਟੈਲੀਫੋਨ ਕਿਉਂ ਰਿਕਾਰਡ ਹੁੰਦੇ ਨੇ ਕਿਉਂ ਉਹਨਾਂ ਦੇ ਇੰਨੀ ਨਿਗਾਹ ਰੱਖੀ ਜਾਂਦੀ ਹੈ ਸਰਕਾਰ ਦੇ ਖਿਲਾਫ ਜਿਹੜੇ ਹੁਕਮ ਦੇ ਖਿਲਾਫ ਨੇ ਉਹਨਾਂ ਦੇ ਉੱਤੇ ਸਾਰਾ ਹੀ ਨਿਗਾਹ ਸੱਚਖੰਡ ਦੀ ਮਿਲਿਆ ਕੋਈ ਵੀ ਨਹੀਂ ਕਹਿੰਦੇ ਨੇ ਅਸੀਂ ਮਿਲ ਆਨੰਦ ਲੋਕਾਂ ਨੂੰ ਬੁਰਾ ਕਰਦੇ ਨੇ ਅਪਰਾਧੀ ਨੇ ਸਾਰੇ ਅਪਰਾਧੀਆਂ ਤੇ ਨਿਗਾਹ ਸਰਕਾਰ ਰੱਖਦੀ ਹੈ ਇੱਥੇ ਵਾਲੀ ਵੀ ਉੱਥੇ ਵਾਲੀ ਜੇ ਇੱਥੇ ਵਾਲੀ ਸਰਕਾਰ ਅਪਰਾਧੀਆਂ ਦੇ ਨਿਗਾਹ ਰੱਖਦੀ ਹੈ ਉਹ ਕਦੇ ਨਹੀਂ ਰੱਖੂਗੀ ਸਰਕਾਰ ਇੱਥੇ ਵਾਲੀ ਸਰਕਾਰ ਤਾਂ ਅਪਰਾਧੀਆਂ ਨਾਲ ਮਿਲੇ ਮਿਲੀ ਹੋਈ ਵੀ ਹੁੰਦੀ ਹੈ ਮਿਲ ਵੀ ਜਾਂਦੀ ਹੈ ਉਹ ਨਹੀਂ ਮਿਲਦੇ ਅਪਰਾਧੀਆਂ ਨੂੰ ਇੱਥੇ ਸਰਕਾਰਾਂ ਵੀ ਝੂਠੀਆਂ ਨੇ ਨਾ 100% ਸਦੀ ਸੱਚੀਆਂ ਸਰਕਾਰਾਂ ਨਹੀਂ ਆ ਇੱਥੇ ਇਹਨਾਂ ਦੇ ਆਪਣੇ ਵੀ ਅਤਵਾਦੀ ਹੁੰਦੇ ਨੇ ਆਪਣੇ ਖਿਲਾਫ ਨੂੰ ਮਰਵਾਉਣ ਵਾਲੇ ਵੀ ਰੱਖੇ ਹੁੰਦੇ ਨੇ ਉੱਥੇ ਕੋਈ ਖਿਲਾਫ ਹੈ ਹੀ ਨਹੀਂ ਕਿਸੇ ਦੇ ਉਹ ਖਿਲਾਫ ਨਹੀਂ ਹੁੰਦੇ ਕਿਸੇ ਦੇ ਸੱਚੀ ਸਰਦਾਰ ਪਰ ਉਹਨਾਂ ਦੀ ਜਿਹੜੀ ਜਨਤਾ ਹੈ ਜਿਹਨੂੰ ਛਡਾਉਣਾ ਚਾਹੁੰਦੇ ਨੇ ਜੰਮਦੇ ਜਾਲ ਚੋਂ ਜਿਹੜੇ ਉਹਨੂੰ ਫਸਾਉਣ ਵਾਲੇ ਨੇ ਉਹਨਾਂ ਤੇ ਨਜ਼ਰ ਰੱਖਦੇ ਨੇ ਜਿਹੜੇ ਕੰਮ ਖਾਤਰ ਸਾਰਾ ਸਿਸਟਮ ਕ੍ਰੀਏਟ ਕੀਤਾ ਬਣਾਇਆ ਹੈ ਕਿ ਸਾਰੇ ਆਪਣਾ ਇਥੋਂ ਦੁੱਖਾਂ ਚੋਂ ਨਿਕਲ ਕੇ ਸੁਖ ਸਾਗਰ ਚ ਆ ਜਾਣ ਘਰ ਨੂੰ ਚਲੇ ਜਾਣ ਜਿਹੜਾ ਘਰ ਨੂੰ ਜਾਣ ਦੇ ਵਿੱਚ ਵਿਗੜ ਪਾ ਰਹੇ ਨੇ ਇਹਨਾਂ ਨੂੰ ਉਲਟੀ ਸਿੱਖਿਆ ਦੇ ਕੇ ਉਹ ਅਸਲ 'ਚ ਮੁਲਜ਼ਮ ਨੇ ਉਹਨਾਂ ਤੇ ਨਹੀਂ ਕਿਉਂ ਇਹ ਤਾਂ ਬੰਦੇ ਗਿਆਨਵਾਨ ਹੈ ਨਹੀਂ ਮੂਰਖਾਂ ਦੇ ਕੋਲ ਨੇ ਉਹ ਚੋਰ ਹਰਾਮ ਕੋਲ ਨੇ ਆ ਜਿਹੜੇ ਭਗਤ ਆਉਂਦੇ ਨੇ ਉਹਨਾਂ ਦਾ ਸੁਨੇਹਾ ਲੈਣ ਸੱਚਖੰਡ ਤਾਂ ਇਹਨਾਂ ਦੀ ਗੱਲ ਵੀ ਨਹੀਂ ਮੰਨਣ ਦਿੰਦੇ ਤਾਂ ਕਿਉਂ ਨਹੀਂ ਮੰਨਣ ਦਿੰਦੇ ਮਨ ਹਟਾ ਵੀ ਨਹੀਂ ਮੰਨਣ ਦੇ ਸਦ ਮਨ ਹਟਦੇ ਖੜੇ ਤੇ ਹੋਰ ਕੀ ਸੀ ਸਿੱਧਾਂ ਬਿਨਾ ਸਾਨੂੰ ਤਾਂ ਪੁੱਛਣੇ ਨਹੀਂ ਕਿਸੇ ਸਾਡਾ ਕੀ ਬਣੂ ਸਾਡੀ ਸੰਸਥਾ ਦਾ ਕੀ ਬਣੂ 60 ਸਾਲ ਬਾਅਦ ਹੁਣ ਕਿਵੇਂ ਵੈਗਰੂ ਵੈਗਰੂ ਅਸੀਂ ਕਹਿ ਲਈਏ ਨਾ ਹੋਣੀ ਹੈ ਕਿਹਨਾਂ ਦਿਨ ਉਮਰ ਸੀ ਤਲਵਾੜ ਦੀ 2 ਸਾਲ ਪਹਿਲਾਂ ਕਿਹਾ ਵੀ ਕਿਵੇਂ ਛੱਡ ਦਈਏ ਉੱਥੇ ਕੀ ਲੈ ਕੇ ਜਾਊਗਾ ਮੂੰਹ ਕੀ ਲੈ ਗਿਆ ਜੇ ਨਾ ਮੰਨਿਆ ਨੁਕਸਾਨ ਕਿਹਦਾ ਹੋਇਆ ਨੁਕਸਾਨ ਉਹਦਾ ਆਪਣਾ ਹੀ ਹੋਇਆ ਸਾਡੇ ਹੋਰ ਕਿਸੇ ਦਾ ਕਿਹਦਾ ਹੋਇਆ ਇਹ ਤਾਂ ਗੱਲ ਜਿਹਨੇ ਮੰਨਣੀ ਉਹਨੇ ਉਹਦੇ ਕਹੇ ਤੇ ਥੋੜੀ ਹਟਣਾ ਕਿਸੇ ਦੇ ਕਹੇ ਤੇ ਕੋਈ ਨਹੀਂ ਹਟਦਾ ਸਿਆਣੇ ਬੰਦੇ ਮੰਨ ਲੈਂਦੇ ਨੇ ਜਿਹੜੇ ਨਹੀਂ ਸਿਆਣੇ ਮੂਰਖ ਨੇ ਨਹੀਂ ਮੰਨਦੇ ਮੂਰਖ ਦੇ ਮਗਰ ਲੱਗਣ ਵਾਲੇ ਵੀ ਮੂਰਖ ਹੁੰਦੇ ਨੇ ਅੱਜ ਅਤਵਾਦੀ ਜਿਹੜੇ ਮੁੰਡੇ ਫੜਾਫੜ ਮਗਰ ਲਾ ਕੇ ਤੇ ਉਹਨਾਂ ਮੂਰਖੇ ਮੰਨਦੇ ਨੇ ਲੋਕ ਮੂਰਖ ਸੀਗੇ ਮਗਰ ਲਾ ਕੇ ਮਗਰ ਲਾਉਣੇ ਵਾਲੇ ਮੂਰਖ ਨਹੀਂ ਸੀਗੇ ਲੱਗਣ ਵਾਲੇ ਮੂਰਖ ਸੀ ਲਾਉਣ ਵਾਲੇ ਤਾਂ ਸ਼ਰਾਰਤੀ ਸੀ ਉਹਨਾਂ ਦਾ ਪਲਾਨ ਪ੍ਰੋਗਰਾਮ ਸੀ ਲੱਗਣ ਵਾਲੇ ਮੂਰਖ ਉਹ ਜਿਨ੍ਹਾਂ ਨੂੰ ਕਹਿੰਦਾ ਅਸੰਖ ਮੂਰਖਾਂ ਦੇ ਕੋਲ ਉਹ ਆਮ ਬਬਲਕ ਜਿਹੜੀ ਮਗਰ ਲੱਗ ਜਾਂਦੀ ਗੁਬਰਾ ਹੋ ਜਾਂਦੀ ਉਹ ਦੂਏ ਜਿਹੜੇ ਨੇ ਸੰਖ ਚੋਰ ਹਰਾਮਖੋਰ ਉਹ ਮਗਰ ਲਾਉਣ ਵਾਲੇ ਨੇ ਉਹ ਹਰਾਮਖੋਰ ਨੇ ਇਸ ਕਰਕੇ ਮਨ ਹੱਠ ਮਿਲਿਓ ਨਾ ਕੋਈ ਸਭ ਮਨ ਹੱਠ ਨਾਲ ਮਿਲਣੀਆਂ ਗੱਲਾਂ ਨੇ ਜਿੰਨੀਆਂ ਵੀ ਨੇ ਕਹਾਣੀਆਂ ਸਾਖੀਆਂ ਹਿੰਦੂ ਮੱਧ ਗ੍ਰੰਥਾਂ 'ਚ ਚਾਹੇ ਸਰਾਮ ਦੇ ਗ੍ਰੰਥ ਚਾਹੇ ਹੋਰ ਕਿਸੇ ਗ੍ਰੰਥ ਮਨ ਹੱਠ ਦੇ ਨਾਲ ਮਨ ਹਟ ਕਰਕੇ ਆਪਣੀ ਗੱਲ ਬਣਾਉਂਦਾ ਨਹੀਂ ਬਣਾਇਆ ਜਾ ਸਕਦਾ ਮਨ ਹਟ ਮਿਲਿਓ ਨਾ ਕੋਈ ਕੋਈ ਵੀ ਨਹੀਂ ਮਿਲਿਆ ਜੀ ਜੇ ਮਿਲਿਆ ਕਿਨੂੰ ਮਿਲਿਆ ਮਿਲਿਆ ਨਹੀਂ ਹੈ ਉਹ ਕਹਿੰਦੇ ਦਰਸ਼ਨ ਹੋਏ ਉਹਨੇ ਮਿਲਿਆ ਫਿਰ ਉਹ ਦਰਸ਼ਨ ਦੇ ਕੇ ਸਾਨੂੰ ਚਲੇ ਗਿਆ ਉੱਥੇ ਰਹਿ ਗਿਆ ਮਿਲਿਆ ਕਿੱਥੇ ਫਿਰ ਮਿਲਿਆ ਤਾਂ ਸੀ ਆਪਣੇ ਨਾਲੇ ਲੈ ਜਾਂਦਾ ਸਮਾ ਕੇ ਉਹਨੂੰ ਵਿੱਚ ਮਿਲਿਆ ਤਾਂ ਤਾਂ ਸੀ ਮਿਲੇ ਦੀ ਕੀ ਮਿਸਾਲ ਦਿੰਦਾ ਕਬੀਰ ਕਬੀਰ ਕਹਿੰਦਾ ਕੂਲ ਚਲਦੀ ਹੈ ਇੱਕ ਔੜਾ ਪਿਆ ਬਰਫ਼ ਦਾ ਡੜੀ ਗੋਲ ਕਿਨਾਰੇ ਤੇ ਪਿਆ ਜਿੰਨਾ ਜਦੋਂ ਢਲ ਕੇ ਪਾਣੀ ਨਹੀਂ ਬਣ ਜਾਂਦਾ ਮਨ ਹਟ ਛੱਡ ਨਹੀਂ ਦਿੰਦਾ ਉਹ ਨਾਜ਼ਰ ਕੂਲ ਦੇ ਨਾਲ ਰਲ ਕੇ ਸਮੁੰਦਰ 'ਚ ਨਹੀਂ ਜਾ ਸਕਦਾ ਜਿਆਦਾ ਔੜਾ ਢਲ ਜਾਂਦਾ ਪਾਣੀ ਬਣ ਜਾਂਦਾ ਆਪੇ ਨੀਵੇਂ ਤੁਹਾਨੂੰ ਜਾ ਕੇ ਆਪੇ ਨੀਵਾ ਹੋ ਜਾਂਦਾ ਨਹੀਂ ਤਾਂ ਪੱਥਰ ਦੀ ਡੜੀ ਵਾਂਗੂ ਪਿਆ ਜਿੰਨਾ ਚਿਰ ਮਨ ਹਟ ਛੱਡ ਨਹੀਂ ਦਿੰਦਾ ਉਹਨਾਂ ਚਿਰ ਰੋਲੇ ਵਾਂਗੂ ਪੱਥਰ ਦੀ ਡੜੀ ਵਾਂਗੂ ਪਿਆ ਛੱਡੂਗਾ ਤਾਂ ਨਹੀਂ ਹੋਊਗਾ ਉਹਦੇ ਦੇ ਵਿੱਚ ਰੜੂਗਾ ਸਮੁੰਦਰ ਚਲਾ ਜਾਊਗਾ ਗੁਰਮਤ ਦਰਿਆ ਹੈ ਜਿਨ੍ਹਾਂ ਨੇ ਮਨ ਹਟ ਛੱਡਤਾ ਮੋਢਣ ਛਾਵਰ ਗਿਆ ਨੇ ਕੋੜੇ ਅਕਸ਼ਿਸ਼ ਵਰ ਗਿਆ ਨੇ ਜਿਹਨੂੰ ਕਹਿੰਦੇ ਨੇ ਰਾਸ਼ ਪਹਿਲਾਂ ਤਾਂ ਰਾਖਸ਼ਸ ਸੀ ਨਾ ਭਾਈ ਵਿਧੀ ਚੰਦ ਵਰਗਿਆ ਨੇ ਚੋਰ ਸੀ ਨਾ ਪਹਿਲਾਂ ਮੀਆਂ ਮੀਰ ਵਰਗਿਆ ਨੇ ਮੀਆਂ ਮੀਰ ਤਾਂ ਗੱਲ ਪਹਿਲਾਂ ਹੀ ਗੁਰਮੁਖ ਹੈ ਉਹਦਾ ਜਾਮੂ ਨੂੰ ਗੁਰਮੁਖ ਹੈ ਉਹਨੂੰ ਤਾਂ ਬਸ ਪਤਾ ਨਹੀਂ ਸੀਗਾ ਭੁੱਖਾ ਸੀ ਉਹ ਤਾਂ ਕਬੀਰ ਵਾਂਗੂ ਲੋੜਵੰਦ ਸੀ ਲੋੜਵੰਦ ਇਮਾਨਦਾਰ ਪਹਿਲਾਂ ਹੀ ਸੀ ਪਤਾ ਲੱਗੇ ਬਸ ਮੰਨ ਲਈ ਗੱਲ ਮਨ ਹਟ ਮਿਲਿਓ ਨਾ ਕੋਈ ਨਹੀਂ ਜਿਹਨੇ ਹਟ ਛੱਡਤਾ ਕਿਉਂਕਿ ਮਨ ਹਟ ਵਾਲਾ ਆਪਣੀ ਪਿਛਲੀ ਮਤ ਰਖੂਗਾ ਅੱਗੇ ਇਹੀ ਮਤ ਹੈ ਬਾਕੀ ਦੋ ਮਤ ਬਾਕੀ ਜਿੰਨੀਆਂ ਵੀ ਮਤਾਂ ਨੇ ਸਿਰਫ ਸੰਤੋਖ ਤੱਕ ਲਿਜਾ ਸਕਦੀਆਂ ਨੇ ਗਾਹ ਨਹੀਂ ਲਿਜਾ ਸਕਦੀ ਉਹ ਵੀ ਜੇ ਇਮਾਨਦਾਰ ਹੋਵੇ ਕੋਈ ਇਮਾਨਦਾਰੀ ਨਾਲ ਉਹ ਧਰਮ ਨੂੰ ਮੰਨੇ ਉਹਦੇ ਚ ਝੂਠ ਨੂੰ ਬੁਰਾ ਕਹਿਆ ਝੂਠ ਨੂੰ ਛੱਡੇ ਤਾਂ ਹੀ ਲੋਭ ਨੂੰ ਬੁਰਾ ਕਹਿਆ ਲੋਭ ਨੂੰ ਤੇ ਅੱਗੇ ਕ੍ਰੋਧ ਨੂੰ ਬੁਰਾ ਕਹਿਆ ਕ੍ਰੋਧ ਨੂੰ ਛੱਡੇ ਮੋਹ ਨੂੰ ਬੁਰਾ ਕਹਿਆ ਮੋਹ ਨੂੰ ਛੱਡੇ ਜਿਹੜੀਆਂ ਗੱਲਾਂ ਤੇ ਸਹਿਮਤ ਵੀ ਬੁਰੀਆਂ ਨੇ ਸਾਰੇ ਯਾ ਤਾਂ ਉਹ ਕਹਿਣੇ ਬੁਰੀਆਂ ਨਹੀਂ ਜੇ ਬੁਰੀਆਂ ਨੇ ਤਾਂ ਛੱਡਣ ਜੇ ਛੱਡਣਗੇ ਸੰਤੋਖੀ ਹੋ ਜਾਣਗੇ ਇੱਥੇ ਤੱਕ ਸਾਰੀਆਂ ਮੱਤਾਂ ਸੱਚੀਆਂ ਨੇ ਅੱਗੇ ਜਾ ਕੇ ਫਰਕ ਪੈ ਗਿਆ ਉਹ ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਹੈ ਮੱਤਾਂ ਦਾ ਇਹ ਕਾਮਨ ਮਿਨੀਮਮ ਪ੍ਰੋਗਰਾਮ ਹੈ ਸਾਰੀਆਂ ਮੱਤਾਂ ਦਾ ਇਹਦੇ ਇੱਕ ਮਤ ਹੋ ਜਾਂਦੀ ਹੈ ਸਾਰੀ ਉਹ ਇਦੋਂ ਵਾਂ ਇਹਦਾ ਜਾਂਦੀ ਹੈ ਸਿੱਧੀ ਗੁਰਮਤਾਂ ਉਹ ਉਹਨਾਂ ਨੇ ਰਾਹ ਉਦੋਂ ਪਾੜ ਲਿਆ ਪੰਡਤ ਪਾੜੀ ਉਹਨਾਂ ਵਿਦਵਾਨਾਂ ਨੇ ਰਸਤਾ ਆਪਣਾ ਪਾੜ ਲਿਆ ਆਪਣਾ ਆਪਣਾ ਰਾਹ ਕਰ ਲਿਆ ਉਹ ਤੋਂ ਬਾਅਦ ਇੱਥੇ ਤੱਕ ਤਾਂ ਮੰਨਦੇ ਨੇ ਵੀ ਪ੍ਰਮਾਤਮਾ ਇੱਕ ਹੈ ਸਰਵ ਸ਼ਕਤੀਮਾਨ ਹੈ ਇਹ ਗੱਲਾਂ ਵੀ ਮਨਾਈਆਂ ਹੋਈਆਂ ਮੰਨਦੇ ਨੇ ਗਾਹਾਂ ਦਾ ਰਸਤਾ ਆਪਣਾ ਹੋ ਸਕਦਾ ਮਨ ਹਟਾ ਕਿਉਂਕਿ ਇਹ ਮੰਨਿਆ ਨਹੀਂ ਨਾ ਹੈ ਜਿਹੜੀ ਚੀਜ਼ ਮੂੰਹ ਨਾਲ ਕਹਿੰਦੇ ਨੇ ਉਹਨੂੰ ਮੰਨਦੇ ਨਹੀਂ ਮੰਨਦੇ ਨਹੀਂ ਮਨ ਹਟ ਮੰਨਦਾ ਨਹੀਂ ਮਨ ਮਾਇਆ ਨੂੰ ਛੱਡਣਾ ਨਹੀਂ ਚਾਹੁੰਦਾ ਲੋਭ ਨੂੰ ਛੱਡਣਾ ਨਹੀਂ ਚਾਹੁੰਦਾ ਚੌਧਰ ਨੂੰ ਛੱਡਣੀ ਨਹੀਂ ਚਾਹੁੰਦਾ ਇਹ ਹਟ ਆਪਣੀ ਮਰਜ਼ੀ ਛੱਡਣੀ ਨਹੀਂ ਚਾਹੁੰਦਾ ਨੀਵਾ ਹੋਣਾ ਨਹੀਂ ਚਾਹੁੰਦਾ ਇਹ ਮਨ ਹਟ ਮਿਲੋ ਨਾ ਕੋਈ ਕੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ ਜਿਹਦੇ ਤੇ ਕਿਰਪਾ ਹੋ ਜਾਂਦੀ ਹੈ ਮਨ ਵੀ ਜਾਂਦਾ ਇਹ ਨਹੀਂ ਸਾਰੇ ਨਹੀਂ ਮੰਨਦੇ ਸਾਰੀਆਂ ਮਤਾਂ ਚ ਬਣ ਸਕਦੇ ਨੇ ਮੰਨ ਜਾਂਦੇ ਨੇ ਮੰਨਦੇ ਰਹੇ ਨੇ ਆ ਮੰਨਦੇ ਰਹਿਣਗੇ ਉਹ ਫਿਰ ਕੀ ਹੋ ਜੂਗਾ ਕਹਾਂ ਜਾ ਕੇ ਜਿਹੜਾ ਮਨ ਜੂਬਨ ਹਟ ਛੱਡ ਦੂਗਾ ਉਹ ਭਗਤ ਗਿਆਨੀ ਵਜੂਗਾ ਫਿਰ ਨਾ ਸੰਤ ਰਹੂ ਨਾ ਸਾਧ ਰਹੂ ਨਾ ਔਲੀਆ ਰਹੂ ਨਾ ਅੰਬੀਆ ਰਹੂ ਨਾ ਮਿਸ਼ਨਰੀ ਰਹੂ ਮਿਸ਼ਨਰੀ ਦਾ ਮੇਰਾ ਮਤਲਬ ਹੈ ਸਾਈਆਂ ਦਾ ਆ ਸਾਡੇ ਵਾਲੇ ਨਹੀਂ ਸਾਡੇ ਦਾ ਨਾ ਸਾਈ ਨੇ ਨਾ ਸਿੱਖ ਨੇ ਨਾ ਮੁਸਲਮਾਨ ਨੇ ਕੁਝ ਵੀ ਨਹੀਂ ਹਨ ਮਿਸ਼ਨਰੀ ਦਾ ਸਾਈਆਂ ਦੇ ਨੇ ਸਿੱਖਾਂ ਜਿਵੇਂ ਜਿਹੜੀ ਦਾ ਮਤਲਬ ਹੈ ਕੋਈ ਮਿਸ਼ਨਰੀ ਈਸਾਈਆਂ ਦੇ ਆਲਰੇਡੀ ਹੈਗੇ ਹੈਗੇ ਨੇ ਦੇਖੋ ਆਲਰੇਡੀ ਉਹਨਾਂ ਦੇ ਮਿਸ਼ਨਰੀ ਨੇ ਜੇ ਮਿਸ਼ਨਰੀ ਨੇ ਫਿਰ ਈਸਾਈ ਨੇ ਜੇ ਕੋਈ ਆਪਣੇ ਆਪ ਨੂੰ ਮੁੱਲਾ ਕਹਾਵੇ ਸਿੱਖ ਮੁੱਲਾ ਕਹਾ ਲੂ ਮੁੱਲਾ ਆਲਰੇਡੀ ਇੱਕ ਲਫ਼ਜ਼ ਹੈ ਇੱਕ ਧਰਮ ਦਾ ਅਡਾਪਟ ਕੀਤਾ ਹੋਇਆ ਹੈ ਦੂ ਆਪਣੇ ਨਾਲ ਮੁੱਲਾ ਕਿਵੇਂ ਰੱਖ ਲੂਗਾ ਕਾਜੀ ਕਿਵੇਂ ਰੱਖ ਲੂਗਾ ਜਾਂ ਕੋਈ ਗਿਆਨੀ ਕਿਵੇਂ ਕਹੂਗਾ ਆਪਣੇ ਕੋਈ ਸਾਡੇ ਵਾਸਤੇ ਰਿਜ਼ਰਵ ਹੋ ਗਿਆ ਭਗਤਾਂ ਵਾਸਤੇ ਰਿਜ਼ਰਵ ਹੈ ਗਿਆਨੀ ਲਫ਼ਜ਼ ਦੂਆ ਨਵਾਂ ਨਾ ਰਖੂਗਾ ਗਿਆਨੀ ਨਹੀਂ ਕਹਿ ਸਕਦਾ ਅਸੀਂ ਹੁਣ ਆਪਣੇ ਆਪ ਨੂੰ ਜੋਗੀ ਕਿਵੇਂ ਜੋਗੀ ਅਸੀਂ ਕਹਿੰਦੇ ਆ ਗੁੱਡ ਸੈਂਸ ਵਿੱਚ ਜੋਗੀ ਦਾ ਮਤਲਬ ਜੁੜਨਾ ਇਹਦਾ ਲਫ਼ਜ਼ ਅਰਥ ਹੈ ਇਹਦਾ ਅਰਥ ਵਾਕਾਇਦਾ ਹੈ ਮਿਸ਼ਨਰੀ ਕਮਿਸ਼ਨ ਹੈ ਗੁਰਮਤ ਕੋ ਮਿਸ਼ਨ ਨਹੀਂ ਹੈ ਮਿਸ਼ਨ ਨਹੀਂ ਹੈ ਇਹ ਮਿਸ਼ਨ ਨਹੀਂ ਮਿਸ਼ਨ ਨਹੀਂ ਨਾ ਹੈ ਮਿਸ਼ਨ ਤਾਂ ਬਹੁਤ ਮਾਇਆ ਦੇ ਵਿੱਚ ਲੋ ਮਿਸ਼ਨ ਦਾ ਜੇ ਟਾਰਗੇਟ ਲਾਉਂਗੇ ਟਾਰਗੇਟ ਤਾਂ ਉਹਨਾਂ ਨੂੰ ਪਤਾ ਨਹੀਂ ਟਾਰਗੇਟ ਕੀ ਹੈ ਟਾਰਗੇਟ ਤਾਂ ਕੋਈ ਮਿਥੇ ਨਹੀਂ ਹੋਇਆ ਉਹਨਾਂ ਨੇ ਜਾਂ ਫਿਰ ਦੱਸਣ ਕੀ ਮਿਸ਼ਨ ਹੈ ਤੁਹਾਡਾ ਟਾਰਗੇਟ ਕੀ ਹੈ ਜੇ ਮਿਸ਼ਨ ਦਾ ਅਰਥ ਅਸੀਂ ਟਾਰਗੇਟ ਲਈਏ ਟਾਰਗੇਟ ਦੱਸਣ ਕੀ ਹੈ ਟਾਰਗੇਟ ਤਾਂ ਫਿਰ ਚਾਰ ਪਦਾਰਥ ਦਾ ਹੁੰਦਾ ਨੇ ਧਰਮ ਅਰਥ ਕਾਮ ਮੋਹ ਉਹ ਟਾਰਗੇਟ ਤਾਂ ਹਿੰਦੂ ਵਰਗ ਹੈ ਫਿਰ ਟਾਰਗੇਟ ਹੀ ਹੈ ਨਾ ਜੇ ਕੋਈ ਆਪਣੀ ਸੋਭਾ ਲੋੜ ਹੈ ਸਾਧ ਹੋਵੇ ਛੋਟੇ ਇਹ ਟਾਰਗੇਟ ਚਲੇ ਹੀ ਮੰਗੇ ਜੇ ਕੋਈ ਚਾਰ ਪਦਾਰਥ ਮੰਗੇ ਸਾਜਣਾ ਕੀ ਸੇਵਾ ਦਾ ਵੀ ਸਾਧੋ ਤੋਂ ਤਾਂ ਖਰਾਬ ਨੇ ਹੋ ਮਿਸ਼ਨਰੀ ਵਾਲੇ ਸਾਧੋ ਤੋਂ ਖਰਾਬ ਨੇ ਚਾਰ ਪਦਾਰਥ ਮੰਗਣ ਵਾਲੀ ਗੱਲ ਹੈ ਨਹੀਂ ਨਾ ਮਸਲਾ ਇਹ ਚਾਰ ਪਦਾਰਥ ਦੱਸਣ ਕੀ ਨੇ ਉਹ ਸਾਧਾ ਵਾਲੇ ਚਾਰ ਪਦਾਰਥ ਕਹਿੰਦੇ ਨੇ ਸਾਦਾ ਤੋਂ ਖਲਾਫ ਨੇ ਵਿਜਨ ਕੀ ਹੋਇਆ ਤੁਹਾਡਾ ਉਹ ਕੁਝ ਵੀ ਨਹੀਂ ਹਨ ਜੋਗੀ ਤਾਂ ਕੇ ਹੈ ਜੋਗੀ ਭਗਤਾਂ ਨੇ ਮੰਨਿਆ ਮੈਂ ਬੈਰਾਗੀ ਜੋਗੀ ਕੱਲਾ ਜੋਗੀ ਨਹੀਂ ਬੈਰਾਗੀ ਹਾਂ ਪਹਿਲਾਂ ਪਹਿਲਾਂ ਬੈਰਾਗੀ ਹੋਊ ਤਾਂ ਜੋਗੀ ਬਣਦਾ ਜੇ ਪਹਿਲਾਂ ਬੈਰਾਗੀ ਨਹੀਂ ਫਿਰ ਜੋਗੀ ਨਹੀਂ ਬਣਦਾ ਕਿਉਂਕਿ ਉਹ ਬੈਰਾਗੀ ਅੜਨੇ ਨੇ ਜੋਗੀ ਅੜਨੇ ਨੇ ਜੋਗੀ ਆਪਣੇ ਆਪ ਨੂੰ ਬੈਰਾਗੀ ਨਹੀਂ ਮੰਨਦੇ ਬੈਰਾਗੀ ਆਪਣੇ ਆਪ ਨੂੰ ਜੋਗੀ ਨਹੀਂ ਮੰਨਦੇ ਉਹ ਨਾ ਬੈਰਾਗੀ ਤੇ ਨਾ ਜੋਗੀ ਸੀ ਤੋਂ ਉਹ ਦੋਹਾਂ ਨੂੰ ਝੂਠੇ ਕਰਨ ਵਾਸਤੇ ਬੈਰਾਗੀ ਜੋਗੀ ਕਿਹਾ ਜੇ ਕੋਈ ਜੋਗੀ ਹੋਵੇ ਬੈਰਾਗੀ ਵੀ ਹੁੰਦਾ ਯਾਨੀ ਬੈਰਾਗੀ ਜੋਗੀ ਦੇ ਨਵੇਂ ਅਰਥ ਦੱਸੇ ਨੇ ਉਹਨਾਂ ਨੇ ਇਹ ਮਿਸ਼ਨਰੀ ਦੇ ਨਵੇਂ ਅਰਥ ਦੱਸਦੇ ਉਹਨਾਂ ਦਾ ਮਿਸ਼ਨ ਆ ਸੀ ਸਾਡਾ ਅੰਗਰੇਜ਼ਾਂ ਦਾ ਮਿਸ਼ਨ ਆ ਸੀ ਸਾਡਾ ਫਿਰ ਮੈਂ ਮੰਨਦਾ ਮਿਸ਼ਨਰੀ ਨੇ ਗੱਲਾਂ ਨਾਲੇ ਨੌ ਰੱਖੇ ਜਾਂਦੇ ਨੇ ਨੌ ਰੱਖ ਹੁੰਦੇ ਨੇ ਦਿਮਾਗ ਚਾਹੀਦਾ ਗਿਆਨ ਚਾਹੀਦਾ ਨੌ ਰੱਖਣ ਨੂੰ ਨਾਮ ਜਿਹੜਾ ਨਾਮ ਰੱਖੇ ਨੇ ਐਵੇਂ ਨਹੀਂ ਰੱਖੇ ਹੁਣ ਤਾਂ ਤੁਸੀਂ ਰੀਸ ਗੱਲ ਹੀ ਮਿਸ਼ਨਰੀ ਵਾਲਿਆਂ ਦੀ ਮਿਸ਼ਨਰੀ ਵਾਲਿਆਂ ਨੇ ਤਾਂ ਫਿਰ 50% ਆਪਣੀ ਉਹ ਪਹਿਲਾਂ ਆਪਣਾ ਧਰਮ ਗ੍ਰੰਥ ਕਰਨੇ ਨੂੰ ਕਰਦਾ ਤੁਸੀਂ ਗੁਰਬਾਣੀ ਨੂੰ ਕਰੋ 50% ਕਰਨੇ ਪਹਿਲਾਂ ਮਿਸ਼ਨਰੀ ਵਾਲਿਆਂ ਨੇ ਆਪਣੇ ਗ੍ਰੰਥ ਨੂੰ ਨੂੰ ਕੀਤਾ ਹੁਣ ਵਾਲੇ ਨੂੰ ਫਿਰ ਕਹਿੰਦੇ ਨੇ ਕੰਡੈਮ ਕਰੋ 50% ਉਹਨਾਂ ਦਾ 5% ਸੱਚ ਹੈ ਫਿਰ ਗ੍ਰੰਥ ਥੋੜਾ ਥੋੜਾ ਸਾਰੇ ਸੱਚ ਹੈ ਹਾਂ ਸੱਚੇ ਨੂੰ ਝੂਠਾ ਬਣਾਉਣ ਦਾ ਕੰਮ ਜ਼ਰੂਰ ਕੀਤਾ ਤੁਸੀਂ ਮਾਤਾ ਗੁਜਰ ਕੌਰ ਲੈ ਕੇ ਰਾਜ ਕੋਸਰ ਤੁਸੀਂ ਕੁਝ ਕਰਦੇ ਸੱਚ ਨੂੰ ਝੂਠ ਬਣਾਉਣ ਦਾ ਕੰਮ ਜ਼ਰੂਰ ਕੀਤਾ ਇਹਨਾਂ ਨੇ ਮਿਸ਼ਨਰੀ ਨਾਮ ਰੱਖੇ ਹਾਂਜੀ ਕੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ ਭਗਤ ਗਿਆਨੀ ਸੋਏ ਭਗਤ ਹੋਊਗਾ ਗਿਆਨੀ ਹੋਊਗਾ ਗਿਆਨੀ ਦਾ ਬਿਨਾਂ ਭਗਤ ਨਹੀਂ ਹੋ ਸਕਦਾ ਗਿਆਨੀ ਕਿਉਂ ਤਤ ਗਿਆਨੀ ਹੋਆ ਤੂੰ ਗਿਆਨੀ ਹੋ ਹਾਂਜੀ